ਤ੍ਰਿਪਤੀ ਇਹ ਪਿਆਸ ਹੈ ਕਿ ਬੁਝਦੀ ਨਹੀਂ ਇਹ ਪਿਆਸ ਹੈ ਕਿ ਬੁਝਦੀ ਨਹੀਂ ਇਹ ਭੁੱਖ ਹੈ ਕਿ ਮਿਟਦੀ ਨਹੀਂ ਇਹ ਪਿਆਸ ਹੈ ਕਿ ਬੁਝਦੀ ਨਹੀਂ ਇਹ ਭੁੱਖ ਹੈ ਕਿ ਮਿਟਦੀ ਨਹੀਂ ਇਹ ਅੰਤਹੀਨ ਪਿਆਸ ਇਹ ਅੰਤਹੀਨ ਪਿਆਸ ਇਹ ਅੰਤਹੀਨ ਭੁੱਖ ਤ੍ਰਿਪਤੀ ਦੀ ਪ੍ਰਾਪਤੀ ਲਈ ਤੇਰੀ ਅਸੀਮ ਕਿਰਪਾ ਦੀ ਮਹਤਾਜ ਹੈ ਤ੍ਰਿਪਤੀ ਦੀ ਪ੍ਰਾਪਤੀ ਲਈ ਇਹ ਤੇਰੀ ਉਡੀਕ ਹੈ ਮੈਨੂੰ ਯਕੀਨ ਹੈ ਮੈਨੂੰ ਯਕੀਨ ਹੈ ਤੂੰ ਮੈਨੂੰ ਜ਼ਰੂਰ ਮਿਲੇਗਾ ਤੂੰ ਮੈਨੂੰ ਜ਼ਰੂਰ ਮਿਲੇਗਾ ਤੇ ਆਪਣੇ ਨੈਣਾ ਦੇ ਤੇ ਆਪਣੇ ਨੈਣਾ ਦੇ ਨੀਲੇ ਸਮੁੰਦਰ ਵਿੱਚ ਉਤਾਰ ਕੇ ਤੇ ਆਪਣੇ ਨੈਣਾ ਦੇ ਨੀਲੇ ਸਮੁੰਦਰ ਵਿੱਚ ਉਤਾਰ ਕੇ ਮੇਰੀ ਮੈਨੂੰ ਅਨੰਤ ਕਾਲ ਤੱਕ ਆਪਣੇ ਵਿੱਚ ਸਮਾ ਲਵੇਗਾ ਮੇਰੀ ਮੈਂ ਨੂੰ ਅਨੰਤ ਕਾਲ ਤੱਕ ਆਪਣੇ ਵਿੱਚ ਸਮਾ ਲਵੇਗਾ ਆਪਣੇ ਵਿੱਚ ਹੀ ਸਮਾ ਲਏਗਾ